ਸ਼ਲੋਕ ਕੁੰਤ ਚਾਰ ਦਹ ਦਿਸ਼ ਭਰਮੇ ਕਰਮ ਕਿਰਤ ਕੀ ਰੇਖ ਸੂਖ ਦੂਖ ਮੁਕਤੀ ਜੋਨ ਨਾਨਕ ਲਿਖਿਓ ਲੇਖ ਕੁੰਤ ਚਾਰ ਦਹ ਦਿਸ਼ ਭਰਮੇ ਕਰਮ ਕਿਰਤ ਕੀ ਰੇਖ ਕਿਰਤ ਕਰਮ ਕਰਮ ਕਿਰਤ ਕਰਮ ਕਰ ਕਰ ਕੇ ਕਿਰਤ ਚੋ ਜਿਹੜਾ ਕਿਰਤ ਕਰਮ ਕਿਰਤ ਕਰਮ ਨੂੰ ਪਹਿਲੇ ਜੋ ਸੋਚਿਆ ਉਹ ਕੀਤਾ ਕਿਰਤ ਦਾ ਸੋਚਣਾ ਕਰਮ ਦਾ ਕਰਨਾ ਅਸਲ ਚ ਕਰਤੇ ਹੀ ਕਰਮ ਹੈ ਜਿਹੜਾ ਅਸੀਂ ਸੋਚਦੇ ਹਾਂ ਉਹ ਹੀ ਸਾਡਾ ਕਰਮ ਹੈ ਜਿਹੜਾ ਅਸੀਂ ਕੀਤਾ ਉਹ ਜਿਹੜਾ ਅਸੀਂ ਵਿਚਾਰੇ ਛੱਡ ਤੱਕ ਕੀਤਾ ਹੀ ਨਹੀਂ ਉਸਲਾ ਬਣਾਈ ਢਾ ਲਈ ਉਸਲਾ ਬਣਾਈ ਸਿਰੇ ਨਹੀਂ ਜਿਹੜੀ ਸਿਰੇ ਨਹੀਂ ਜਿਹੜੀ ਇੱਕ ਜਾਨਵਰ ਹੈ ਤੇ ਗੋਲੀ ਚਲਾਈ ਉਹ ਨਹੀਂ ਲੱਗੀ ਬਚ ਗਿਆ ਅਸੀਂ ਆਪਣਾ ਫੈਸਲਾ ਕਰ ਲਿਆ ਸੀ ਵੀ ਅਸੀਂ ਤੁਹਾਨੂੰ ਦੇਣਾ ਪ੍ਰੈਕਟੀਕਲੀ ਹੋਇਆ ਕਿਰਤ ਹੋ ਗਈ ਸੀ ਮਾਰਨ ਦੀ ਕਿਰਤ ਵਿੱਚ ਤਾਂ ਮਾਰਨ ਹੋ ਚੁੱਕਿਆ ਸਾਡਾ ਤਾਂ ਹੋ ਚੁੱਕਿਆ ਹੈ ਲੇਕਿਨ ਸਰਕਾਰ ਦਾ ਫੈਸਲਾ ਨਹੀਂ ਸੀਗਾ ਹੁਕਮ ਨਹੀਂ ਸੀਗਾ ਉਹਦੇ ਮਰਨ ਦਾ ਵਜਿਆ ਗਿਆ ਸਾਡਾ ਕਰਮ ਕਿਰਤ ਤੱਕ ਹੁੰਦਾ ਹੈ ਉਹ ਜਿਹੜਾ ਅਸੀਂ ਤੀਰ ਚਲਾਇਆ ਗੋਲੀ ਚਲਾਈ ਜੋ ਵੀ ਕੁਝ ਕੀਤਾ ਐਫਰਟ ਕੀਤੀ ਮਾਰਨ ਦੀ ਉਹ ਸੱਚ ਕਰਮ ਕਰਮ ਦੇ ਵਿੱਚ ਅਸੀਂ ਬੈਠੇ ਕਰਤ ਵਿੱਚ ਇੰਡੀਪੈਂਡੈਂਟ ਸੋਚਦਾ ਜੋ ਵਰਜੀ ਸਕਦੇ ਆ ਕਰ ਜੋ ਵਰਜੀ ਨਹੀਂ ਸਕਦੇ ਤਾਂ ਅੱਜ ਤੇ ਫਰਕ ਇਹਦੇ ਵਿੱਚ ਐਸਾ ਵਿਦਵਾਨ ਹੋ ਜੇ ਇੱਥੋਂ ਨਿਕਲ ਸਾਰੇ ਮੰਨੀ ਜਾਂਦੇ ਨੇ ਕਰਮ ਯਾਦ ਵੀ ਕਰਦਾ ਸਾਰੇ ਗੁਣ ਬਾਬਰ ਹੋ ਜਾਂਦੇ ਦੇਸ ਦਾ ਕਹਿੰਦਾ ਵੀ ਪਾਪ ਹੋ ਚੁੱਕਿਆ ਜਾਂਦਾ ਸੋਚ ਲਿਆ ਫਿਰ ਮੈਂ ਮਾਰਨਾ ਪਾਪ ਤਾਂ ਹੋ ਚੁੱਕਿਆ ਉਹ ਤਾਂ ਉਹਨੇ ਕਰ ਨਹੀਂ ਦਿੱਤਾ ਬਚਾਉਣ ਵਾਲਾ ਮਾਰ ਵਾਲੇ ਨੂੰ ਬਚਾਉਣ ਵਾਲਾ ਬਲਵਾਨ ਹੋ ਗਿਆ ਉੱਥੇ ਕਹਿੰਦੇ ਮਾਰਨੇ ਵਾਲੇ ਨੂੰ ਬਚਾਉਣ ਵਾਲਾ ਬਲਵਾਨ ਹੈ ਬਾਹਰ ਵਾਲੇ ਨੂੰ ਬਚਾਉਣ ਵਾਲਾ ਬਲਵਾਨ ਹੋ ਗਿਆ ਕਹਿੰਦਾ ਮੈਂ ਨਹੀਂ ਮਰਨਾ ਦੇਣਾ ਹੱਥ ਤੇ ਰੱਖੇ ਕਰ ਆਪਣੇ ਉਹਨੇ ਆਪਣਾ ਹੱਥ ਦੇ ਕੇ ਰੱਖ ਲੈ ਸਾਡਾ ਫੈਸਲਾ ਉਹਦਾ ਫੈਸਲਾ ਇੱਥੇ ਅਡਲ ਅਸੀਂ ਤਾਂ ਦੋਸਤ ਵੀ ਬਣਾਇਆ ਵੀ ਗੋਲੀ ਲੱਗੀ ਯਾਰ ਤੀਰ ਲੱਗਿਆ ਪਰ ਸਾਡੇ ਆਪਣੇ ਵੱਲੋਂ ਦਾ ਫੈਸਲਾ ਸੀ ਨਾ ਇਹ ਇਸ ਕਰਕੇ ਕਿਰਤ ਕਰਦਾ ਕਿਰਤ ਕਰਮ ਕੇ ਵਿਛੜੇ ਹੁਕਮ ਨਾਲ ਕੀ ਕਿਰਤ ਕਰਮ ਵਿਛੜੇ ਜੋੜੀ ਸਾਨੂੰ ਸਾਡੀ ਕਿਰਤ ਹੈ ਜਿਹੜੀ ਅਸਲ ਤੇ ਹੀ ਕਰਮ ਹੈ ਜੋ ਕੁਝ ਕੀਆ ਸੋ ਮਨ ਕੀਆ ਸਰੀਰ ਨੇ ਜੋ ਕੀਤਾ ਉਹਦਾ ਕੀਤਾ ਹੁਕਮ ਉਹਦਾ ਸਰੇ ਚੜਿਆ ਹੁਕਮ ਵਾਲਾ ਹੀ ਉਹਦਾ ਜੋ ਹੋਣਾ ਸੀ ਉਹੀ ਸਰੇ ਚੜਿਆ ਸਰੀਰ ਨੇ ਕੀਤਾ ਅਸਲ ਜੋ ਸਰੀਰ ਨਾ ਹੋ ਗਿਆ ਸੀ ਉਹ ਆਪਣੇ ਜੁਮੇ ਦੇ ਦਿੱਤਾ ਮਨ ਨੂੰ ਚਾਹਿਆ ਵੀ ਅਸੀਂ ਜੀ ਹੋ ਵੀ ਗਿਆ ਅਸੀਂ ਮੈਂ ਨਹੀਂ ਲੈਂਦੇ ਵੀ ਪ੍ਰੇਰਣਾ ਜਿਹੜੇ ਹੋਦੀ ਪਿੱਛੇ ਦਾ ਨਹੀਂ ਨਦੀ ਦਾ ਕਰਵਾਉਣ ਵਾਲਾ ਨਹੀਂ ਉਹ ਜਦੋਂ ਮਾਟੀ ਦਾ ਪੁੱਤਰਾ ਕਹਿੰਦੇ ਨੇ ਜਿੱਤ ਹੈ ਕਹਿੰਦਾ ਇਹੀ ਗਿਆਨ ਸੀ ਕਿ ਜਿਹੜੇ ਅਸੀਂ ਕਹਿੰਦੇ ਆ ਮੇਰਾ ਮਾਂ ਬਾਪ ਧੀ ਪੁੱਤ ਭੈਣ ਭਾਈ ਨੇ ਮਾਟੀ ਦਾ ਬੁੱਤਰਾ ਇੱਥੋਂ ਲੈ ਸੀ ਗੱਲ ਅਸੀਂ ਅਸੀਂ ਦਰਜ਼ਰੀ ਲੈ ਲਈ ਮਿੱਟੀ ਦਾ ਬੁੱਤਰਾ ਕਿਉਂ ਉਹ ਇਹਦੇ ਵਿੱਚ ਸੁਭਿਆ ਸੀ ਜੀ ਮਾਟੀ ਦੇ ਬੁੱਤਰੇ ਨੂੰ ਮਾਂ ਬਾਪ ਧੀ ਪੁੱਤ ਕਹਿਣ ਲੱਗੇ ਇਸ ਤਰ੍ਹਾਂ ਬਣਾ ਲਿਆ ਇਹਦਾ ਤਾਂ ਮਾਟੀ ਦਾ ਬੁੱਤਰਾ ਹੀ ਹੈ ਇਹਦੇ ਨਾਲ ਬਣਾ ਹੈ ਦੂਆ ਦੇਦਾ ਕੋਈ ਨਹੀਂ ਕਿਹਾ ਚਾਹੇ ਵਿਜਲੇ ਨਾਲੇ ਰਿਸ਼ਤਾ ਹੈ ਗੱਲਾਂ ਉਹਦੇ ਨਾਲੇ ਕਰਦਾ ਹੈ ਪ੍ਰੇਮ ਉਹਦੇ ਨਾਲੇ ਹੈ ਆ ਵਿਰੋਧ ਉਹਦੇ ਨਾਲੇ ਹੈ ਆ ਜੋ ਵੀ ਕੁਛ ਹੈ ਝਗੜਾ ਉਹਦੇ ਨਾਲੇ ਹੈ ਲੈਣ ਦੇਣ ਉਹਦੇ ਨਾਲੇ ਹੈ ਪਰ ਉਹ ਦੀਨਾ ਦੀ ਦੀਨ ਹੈ ਉਹਦੇ ਥਾਂ ਇਹ ਆ ਗਿਆ ਅੱਖਾਂ ਨੇ ਉਹ ਬਣਾ ਲਿਆ ਅੱਖਾਂ ਨੇ ਸਰੀਰ ਬਣਾ ਲਿਆ ਹੁਣ ਦੱਸੋ ਇਹਨੂੰ ਦੋਹਾਂ ਨੂੰ ਅੱਡ ਕਿਵੇਂ ਕਰੇ ਪੱਪਾ ਭਗਤ ਉਹ ਨਿਗਾ ਰੱਖਦੇ ਨੇ ਕੁਰਬਾਨੀ ਉਹ ਸਿੱਤੇ ਨਿਗਾ ਰੱਖਦੀ ਹੈ ਜਿਹੜਾ ਅੰਦਰਲਾ ਇਸੇ ਕਰਕੇ ਉਹਦਾ ਆਤਮ ਦਰਸ਼ਨ ਦੀ ਗੱਲ ਚੱਲਦੀ ਹੈ ਕੁਰਬਾਨੀ ਦੀ ਸੋਈ ਆਤਮ ਦਰਸ਼ਨੀ ਹੈ ਸਰੀਰ ਤੇ ਸਰੀਰ ਨੂੰ ਤੈਅ ਕਰਕੇ ਆਗਿਆਕਾਰੀ ਕਿੰਨੀ ਮਾਇਆ ਇਹ ਤਾਂ ਮਾਇਆ ਬਾਈ ਤੇਰੀ ਆਗਿਆ ਹੈ ਸਰੀਰ ਨਾਲ ਦਾਨ ਕਰ ਲੈਨੇ ਆ ਪੁੰਨ ਕਰ ਲੈਨੇ ਆ ਪਾਪ ਕਰ ਲੈਨੇ ਜੋ ਵਧੀ ਗੱਲ ਹੈ ਤਲਵਾਰ ਹੈ ਉਹਦੇ ਨਾਲ ਜ਼ੁਲਮ ਵੀ ਕਰ ਲੈਂਦਾ ਆ ਉਹਦੇ ਨਾਲ ਧਰਮ ਵੀ ਕਰ ਲੈਂਦਾ ਕਿਸੇ ਨੂੰ ਬਚਾ ਵੀ ਦਿੰਦਾ ਉਹ ਯੂਜ਼ ਕਰਨਾ ਤਲਵਾਰ ਦਾ ਜੀ ਗੱਲ ਤਾਂ ਉਹਦੀ ਹੈ ਨਾ ਤਲਵਾਰ ਤਾਂ ਉਹੀ ਹੈ ਧਨ ਹੈ ਉਹਦਾ ਵਿਸ਼ਯੂਜ਼ ਵੀ ਕਰ ਲੋਦਾ ਸਾਡੇ ਸਦ ਸਦ ਉਪਯੋਗ ਵੀ ਕਰੋ ਚੰਗੇ ਇਸਤੇਮਾਲ ਵੀ ਕਰ ਪੈੜਾ ਵੀ ਕਰ ਲੋ ਨਹੀਂ ਕਰਨ ਵਾਲਾ ਕੌਣ ਹੈ ਸਵਾਲੇ ਬਸ ਇੱਥੇ ਸੁਈ ਰੱਖਦੇ ਹੋ ਉਹ ਸੰਸਾਰ ਇੱਥੇ ਸੂਈ ਰੱਖਦਾ ਰੱਖਦਾ ਵੀ ਹੈ ਰੱਖਦਾ ਵੀ ਹੈ ਸੰਸਾਰ ਵਿਚਾਲੇ ਫਸਿਆ ਰੱਖਦਾ ਵੀ ਹੈ ਰੱਖਦਾ ਵੀ ਹੈ ਯਾਰ ਸ਼ਰੀਰ ਦੀ ਰੱਖਦਾ ਸੁਈ ਉਹਦੇ ਤੇ ਬੜਾ ਭੜਾ ਆਦਮੀ ਸੀ ਬੜਾ ਚੰਗਾ ਆਦਮੀ ਸੀ ਕੌਣ ਆ ਜਿਹਦੀ ਫੋਟੋ ਲੱਗੀ ਯਾਦ ਹੋਣੋ ਜੀ ਕੀਤਾ ਜਾਂਦਾ ਉਹਨੂੰ ਕੋ ਦੀਦਾ ਨਹੀਂ ਦੀਦਾ ਦਾ ਦੀਦਾ ਜੋ ਕੁਛ ਹੈ ਕੁਛ ਦੀਦਾ ਇਹਦੇ ਵਿੱਚ ਜਿੱਦੀ ਯਾਦ ਹੋ ਨੂੰ ਕੀਤਾ ਜਾਂਦਾ ਕਿ ਚੰਗਾ ਹੋ ਸੀ ਜਾਂ ਭੈੜਾ ਹੋ ਸੀ ਚਲੋ ਦੋ ਬੱਚੇ ਨੇ ਚਾਰ ਬੰਦਾ ਆਪਣੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਡੈਡ ਬੋਡੀ ਇਸੇ ਤਰੀਕੇ ਹੁਣ ਆਪਾਂ ਕਹਾਂਗੇ ਇੱਕੋ ਹੀ ਕਰਦਾ ਬੰਦਿਆਂ ਦੀ ਡੈਡ ਬੋਡੀ ਡੈਡ ਬੋਡੀ ਨੂੰ ਨਹੀਂ ਕਹਿ ਸਕਦੇ ਇਹ ਦੀ ਮਾਂ ਹੈ ਇਹਦਾ ਪਿਓ ਹੈ ਇਹਦਾ ਮੁੰਡਾ ਹੈ ਠੀਕ ਹੈ ਜੀ ਇਹਦੇ ਮੁੰਡੇ ਦੀ ਬੋਡੀ ਹੈ ਇਹਦੇ ਮੁੰਡੇ ਦਾ ਸਰੀਰ ਐ ਕਹਿੰਦੇ ਸਰੀਰ ਨੂੰ ਦਾ ਮੁੰਡਾ ਨਹੀਂ ਕਹਿੰਦੇ ਇਹ ਮੁੰਡੇ ਦੀ ਦੇਹ ਹੈ ਇਹਦੇ ਮੁੰਡੇ ਇਹਦੇ ਬਾਪ ਦੀ ਦੇਹ ਹੈ ਇਹ ਇਹਦੀ ਮਾਂ ਦੀ ਦੇਹ ਹੈ ਦੇਖੋ ਤੇ ਠੀਕ ਬੋਲਦੇ ਉੱਥੇ ਆ ਠੀਕ ਬੋਲਦੇ ਨਾ ਕਿਉਂਕਿ ਜਿਹੜਾ ਹੈ ਉਹ ਤਾਂ ਨਿਕਲ ਗਿਆ ਉਸ ਆ ਨਹੀਂ ਪਿਓ ਦੀ ਲਾਸ਼ ਆ ਗਈ ਹਾਂ ਪਿਓ ਨਹੀਂ ਆਇਆ ਪਿਓ ਦੀ ਲਾਸ਼ ਉਹਨੇ ਨਹੀਂ ਆਉਣਾ ਉੜ ਕੇ ਭਾਈ ਉਹਨੇ ਨਹੀਂ ਆਉਣਾ ਉਹ ਗੋਲ ਪਿਆ ਬੋਲ ਉਹ ਉਦੋਂ ਫੋਟੋ ਬੋਲ ਪਈ ਹੈ ਬੋਲ ਬੋਲ ਪਿਆ ਕਹਿ ਰਹੇ ਹੁੰਦੇ ਨਹੀਂ ਹੁਣ ਠੀਕ ਬੋਲਦੇ ਜਿਹੜੀ ਕਦੇ ਠੀਕ ਬੋਲਦੇ ਆ ਕਦੇ ਸੇ ਦੁਬਦਾ ਵਿੱਚ ਇਹਨੂੰ ਦੁਬਦਾ ਦੇ ਇਹ ਦੁਬਦਾ ਜੋ ਅਸੀਂ ਇੱਕ ਪਾਸੇ ਨਿਕਲ ਗੁਰਵਾਣੀ ਇੱਕ ਪਾਸੇ ਕੱਢ ਕੇ ਇੱਕ ਬੋਲੀ ਕਰ ਰਹੀ ਹੈ ਦੁਬਦਾ ਚੋਂ ਕੱਢ ਕੇ ਸਾਡੇ ਦੁਬਦਾ ਦੀ ਬੋਲੀ ਤਾਂ ਦੋਏ ਬੋਲੀਆਂ ਬੋਲੀ ਜਾਂਦੇ ਆਪਣਾ ਡਾਂਗਟ ਪਾਉ ਕਮਲ ਚਲਾਉ ਕੰਮ ਚੱਲਦਾ ਸੰਸਾਰ ਦਾ ਕੰਮ ਚਲਾਉ ਇੱਕ ਦੂਰ ਨੂੰ ਸਮਝਣਾ ਸਮਝਾਉਣ ਵਾਲਾ ਸਿਲਸਿਲਾ ਜਿੱਥੇ ਤੱਕ ਚੱਲਦਾ ਸਾਨੂੰ ਇੰਨੀ ਲੋੜ ਹੈ ਸਾਡੇ ਚੱਲੀ ਬਸ ਹੁਣ ਕੁਰਬਾਨੀ ਨੇ ਗਲਤੀ ਕੱਢੀ ਹੈ ਜਿੱਥੇ ਅੱਗੇ ਬਾਣੀ ਨੇ ਝੂਠੀ ਬਣਨਾ ਅਰ ਸੱਚੀ ਬਣਨਾ ਜਿੱਥੋਂ ਭਲੇਖਾ ਪੈਣ ਉਹ ਭਲੇਖਾ ਪੈਣੇ ਨਹੀਂ ਦਿੰਦਾ ਭਲੇਖਾ ਪੈਣਾ ਨਾ ਦਿੰਦਾ ਬਸ ਉਸ ਕਹਿੰਦੇ ਕਹਿਵੇ ਮਾਹੇ ਬਵੇਕ ਬਵੇਕ ਤਾਂ ਬੋਲਣ ਨਾਲ ਪਤਾ ਇਹ ਬੋਲੀ ਹੈ ਜਿਹੜੀ ਗੁਰਬਾਣੀ ਦੀ ਇਹ ਹੀ ਗੁਰਮੁਖੀ ਬੋਲੀ ਹੈ ਬੋਲੀ 'ਚ ਵਾਸਤੀ ਹੈ ਸਾਡੀ ਬੋਲੀ ਬਣੋ ਕਰ ਸੱਚ ਵੀ ਕਹਿ ਜਾਂਦੇ ਠੀਕ ਵੀ ਬੋਲ ਜਾਂਦੇ ਗਲਤ ਵੀ ਬੋਲ ਜਾਂਦੇ ਗਲਤ ਤਾਂ ਠੀਕ ਕੋਈ ਨਹੀਂ ਲੱਗਦਾ ਕਹਿੰਦਾ ਹਾਂ ਮੇਰਾ ਮਤਲਬ ਇਹ ਸੀ ਗੱਲ ਸਮਝਦਾ ਗਿਆ ਤੂੰ ਇਹ ਗੱਲ ਸਮਝਾਉਣੀ ਸੀ ਤੋਂ ਬਾਹਰ ਦੀ ਖਾਲਾ ਹੋਣ ਲੱਗੀ ਐਂ ਕਹਿੰਦੇ ਚੁੱਪ ਕਰਾ ਦਿੰਦੇ ਮੋਟਾ ਮਤਲਬ ਹੈ ਕੰਮ ਸੰਸਾਰ ਗੁਰਬਾਣੀ ਦੀ ਗੱਲ ਹੈ ਖੰਡੇ ਸਿੱਖੀ ਬਾਲੋ ਬਹੁਤ ਬ੍ਰਿਕੀ ਤੱਕ ਵੀ ਮਾਇਆ ਮਿਸਰਾ ਹੋਈ ਬੇ ਗੱਲਬਾਤ ਦੇ ਵਿੱਚ ਇਹ ਅੱਡ ਰਹੇ ਤਾਂ ਅੱਡ ਨਿਰਾਕਾਰੀ ਜੋ ਦੀ ਸਮਝ ਆਉਗੀ ਫਿਰ ਪਕੜ ਜਾਊ ਬੰਦਾ ਨਹੀਂ ਪਕੜ ਜਾਣਾ ਹੈ ਸੰਸਾਰ ਦੇ ਪਕੜ ਕਿਉਂ ਨਹੀਂ ਹੁੰਦੀ ਜਾਣਦੇ ਸਾਰੇ ਲੈ ਐਨੀ ਉਹਦੀ ਗੱਲ ਪਕੜ ਜਾਂਦੀ ਆਤਮਾ ਹੀ ਪਰਮਾਤਮਾ ਦਾ ਉਹ ਅੰਸ਼ ਕਹਿੰਦੇ ਨੇ ਪਰਮਾਤਮਾ ਦਾ ਅਰਥ ਹੈ ਚਲ ਜੇ ਅੰਸ਼ ਕਹ ਲਈਏ ਤਾਂ ਵੀ ਠੀਕ ਆਤਮਾ ਨਹੀਂ ਡਿਵੈਲਪ ਹੋ ਕੇ ਪ੍ਰਾਤਮਾ ਆਤਮਾ ਨਹੀਂ ਡਿਵੈਲਪ ਹੋ ਕੇ ਪਰਮਾਤਮਾ ਬਣਨਾ ਜਿਆਦਾ ਨੇ ਇੱਕ ਹੋ ਕੇ ਰਹਿ ਜਾਣਾ ਇੱਕ ਹੋ ਜਾਣਾ ਹੋਰ ਗੱਲ ਹੈ ਇੱਕ ਹੋ ਕੇ ਰਹਿ ਜਾਣਾ ਹੋਰ ਇੱਕ ਹੋ ਜਾਣਾ ਹੋਰ ਗੱਲ ਹੈ ਇੱਕ ਹੋ ਕੇ ਰਹਿ ਜਾਣਾ ਹੋਰ ਇੱਕ ਤਾਂ ਜਦ ਆਇਆ ਜਦ ਵੀ ਆ ਜਾਂ ਜਾਂਦਾ ਜਦ ਵੀ ਅਸਰ ਕਹਿੰਦਾ ਇਕੱਲਾ ਹੈ ਇੱਕ ਨਹੀਂ ਇੱਕ ਹੁੰਦਾ ਹੈ ਜੇ ਧਰਮ ਦੀ ਹੋਰ ਪੂਰੀ ਹੋ ਇਹਦੀ ਦੌਰੇ ਜਾਣਕਾਰੀ ਪੂਰੀ ਹੋ ਪੂਰਾ ਗਿਆਨ ਹੋਵੇ ਇਹਦੇ ਅੰਦਰ ਭੁੱਖ ਨਾ ਹੋਵੇ ਕੋਈ ਨਾ ਗਿਆਨ ਦੀ ਭੁੱਖ ਕਿੰਨਾ ਲੋਕਾਂ ਦੀ ਭੁੱਖ ਨਾ ਹੋਵੇ ਪਹਿਲੇ ਹੀ ਭੁੱਖ ਦਾ ਤੇ ਲੋਕਾਂ ਦੇ ਪਦਾਰਥਾਂ ਦੀ ਹੈ ਜੇ ਇਹ ਨਾ ਹੋਵੇ ਫਿਰ ਹੋਰ ਭੁੱਖ ਰਹਿ ਜਾਂਦੀ ਤਿੰਨ ਲੋਕ ਦੇ ਗਿਆਨ ਦੀ ਭੁੱਖ ਰਹਿ ਜਾਂਦੀ ਗੁਰਬਾਣੀ ਤੇ ਲੋਕ ਦੇ ਗਿਆਨ ਦੀ ਭੁੱਖ ਦੇ ਰਹੀ ਹੈ ਤੇ ਤੇ ਲੋਕ ਦੇ ਪਦਾਰਥਾਂ ਦੀ ਭੁੱਖ ਆਪੇ ਹੀ ਹਟ ਜਾਂਦੀ ਉਹਨੂੰ ਹਟਾ ਰਹੀ ਰਹੀ ਘਟਾ ਰਹੀ ਹੈ ਬਸ ਮਟਾਉਣਾ ਹੁੰਦਾ ਰੋਟੀ ਖਾਣ ਤੇ ਛੱਡ ਦਿਓ ਮਟਾਉਣਾ ਹੁੰਦਾ ਅੱਖਾਂ ਨਾਲ ਦੇਖਣ ਦੇ ਬਾਹਰ ਛੱਡ ਦਿਓ ਬਿਲਕੁਲ ਦੇਖ ਕੇ ਚੱਲ ਉੱਚਾ ਉਹ ਦੇਖ ਕੇ ਚੱਲ ਗੁਰਮਤ ਹੈ ਕਿ ਗੁਰਮਤ ਹੈ ਦੇਖ ਕੇ ਚੱਲ ਛਾਣ ਰੱਬ ਛਾਣ ਕੇ ਚੱਲ ਦੇਖ ਕੇ ਚੱਲ ਕੰਮ ਲੈਣਾ ਹੈ ਅੱਖਾਂ ਦੇ ਤਾਂ ਹੀ ਤੁਹਾਨੂੰ ਨਹੀਂ ਅਕਲ ਤੋਂ ਕੰਮ ਲੈਣਾ ਤਾਂ ਹੀ ਤੁਹਾਨੂੰ ਨਹੀਂ ਪਰ ਅਕਲ ਤੋਂ ਕੰਮ ਲੈਣਾ ਜਦ ਅਸੀਂ ਅਕਲ ਤੋਂ ਕੰਮ ਲੈਦੇ ਹਾਂ ਜਦ ਕੋ ਸਿਰਦੇ ਹਾਂ ਫਿਰ ਅਕਲ ਤੋਂ ਕੰਮ ਨਹੀਂ ਜਾਂ ਸਿਖਾਉਣੇ ਫਿਰ ਅਕਲ ਤੋਂ ਕੰਮ ਨਹੀਂ ਲੈਂਦੇ ਨਹੀਂ ਪਰ ਦਿੰਦੇ ਆ ਫਿਰ ਅਕਲ ਤੋਂ ਕੰਮ ਕਿਸੇ ਕਿਸੇ ਦਾ ਕੰਮ ਕਰ ਰਹੀ ਅਗਲਾ ਆਪਣਾ ਨਹੀਂ ਕਰਦਾ ਲੈਣਾ ਕੰਮ ਆਪਣੇ ਵਾਸਤੇ ਹੁੰਦਾ ਦੇਣਾ ਕਿਸੇ ਵਾਸਤੇ ਹੁੰਦਾ ਲੈਣਾ ਆਪਣੇ ਵਾਸਤੇ ਕਿਸੇ ਦਾ ਕੰਮ ਕਰਦੀ ਆ ਕਰ ਅਕਲ ਦਾ ਅਸੀਂ ਕੰਮ ਲੈ ਨਹੀਂ ਰਹੇ ਅਕਲ ਕੰਮ ਦੇ ਰਹੀ ਹੈ ਕਿਸੇ ਨੂੰ ਕਿਸੇ ਨੂੰ ਦੇ ਰਹੀ ਹੈ ਜਦੋਂ ਕਿਸੇ ਨੂੰ ਕੰਮ ਦੇ ਰਹੀ ਹੈ ਅਕਲ ਜੇ ਤਾਂ ਪਿੱਛੇ ਕੋਈ ਹੈਗਾ ਹੋਰ ਬੁਲਾਇਆ ਬੋਲਦਾ ਫਿਰ ਤਾਂ ਕੋਈ ਨੁਕਸਾਨ ਨਹੀਂ ਜੇ ਆਪ ਬੋਲਦਾ ਫਿਰ ਇਹਨੂੰ ਨੁਕਸਾਨ ਹੈ ਜੇ ਨੁਕਸਾਨ ਨਹੀਂ ਤਾਂ ਫਾਇਦਾ ਵੀ ਕੋਈ ਪਰ ਜੇ ਬੁਲਾਇਆ ਬੋਲਦਾ ਤਾਂ ਨੁਕਸਾਨ ਨਹੀਂ ਹੈ ਫਾਇਦਾ ਵੀ ਹੈ ਕਿਸੇ ਦਾ ਵੀ ਫਾਇਦਾ ਹੈ ਤੇ ਦੋ ਫਾਇਦੇ ਨੇ ਡਬਲ ਇਹਦਾ ਫਾਇਦਾ ਜ਼ਰੂਰ ਹੈ ਨਾਲ ਕਿਉਂ ਬੁਲਾਇਆ ਬੋਲਦਾ ਜੋ ਨਵੀਂ ਚੀਜ਼ ਬੋਲਦਾ ਹੈ ਬੁਲਾਉਣੇ ਵਾਲਾ ਹੈ ਤੇ ਨਵੀਂ ਬੁਲਾਉਂਦਾ ਇਹਨੂੰ ਵੀ ਤਾਂ ਨਵੀਂ ਦਾ ਪਤਾ ਲੱਗਦਾ ਹੈ ਇਹਨੂੰ ਤਾਂ ਨਵੀਂ ਦਾ ਪਤਾ ਲੱਗਦਾ ਜਦੋਂ ਅਸੀਂ ਬੋਲਦੇ ਹਾਂ ਜੋ ਸਿੱਖ ਕੇ ਜਿਵੇਂ ਲੋ ਨਹੀਂ ਲੋ ਅਸੀਂ ਆਪਣੇ ਤਜਰਬੇ ਤੋਂ ਆਪਣੇ ਅਕਲ ਦੇ ਜੋਰ ਨਾਲ ਹੀ ਲਾਹਾ ਲੈਣ ਜਿਹੜਾ ਹੈਗਾ ਸਾਡਾ ਮੇਨ ਗੱਲ ਜੋ ਵੀ ਅਸੀਂ ਕਰੀਏ ਜੋ ਵੀ ਅਸੀਂ ਸੋਚੀਏ ਜੋ ਵੀ ਅਸੀਂ ਬੋਲੀਏ ਉਹ ਜੇ ਲਾਹਾ ਲੈਣ ਵਾਲੀ ਗੱਲ ਹੈ ਹਮੇਸ਼ਾ ਮੂਰੇ ਜੇ ਇਹ ਮੈਂ ਬੋਲਣ ਲੱਗਿਆ ਮੈਨੂੰ ਇਹ ਕੀ ਫਾਇਦਾ ਇਹ ਮੈਂ ਕਰਨ ਲੱਗਿਆ ਮੈਨੂੰ ਇਸ ਕੀ ਫਾਇਦਾ ਇਹ ਮੈਂ ਸੋਚਣ ਲੱਗਿਆ ਮੈਨੂੰ ਇਸ ਕੀ ਫਾਇਦਾ ਜੇ ਫਾਇਦਾ ਨਹੀਂ ਸੋਚਦਾ ਫਿਰ ਤਾਂ ਸਮਝਦਾਰ ਆਪਾਂ ਕਿਸੇ ਨੂੰ ਨਹੀਂ ਫਾਇਦਾ ਨਹੀਂ ਸੋਚਦਾ ਕੋਈ ਆਦਮੀ ਫਿਰ ਤਾਂ ਜਾਣਾ ਜਾਂਦਾ ਫਾਇਦਾ ਆਇਆ ਲਾਹਾ ਲਾਹਾ ਲੈਣਾ ਹੈ ਹਰ ਦਾ ਰਾਹ ਲੈਣਾ ਹੈ ਇਹ ਤਾਂ ਹੈ ਨਹੀਂ ਭਾਈ ਦਿਹਾੜੀ ਲਾਤੀ ਜਾਂ ਅਗਲੇ ਦਾ ਕੰਮ ਘੱਟ ਹੋਇਆ ਜਾਂ ਵੱਧ ਹੋਇਆ ਤੇਰੀ ਦਿਹਾੜੀ ਪੂਰੀ ਉਹ ਗੱਲ ਨਹੀਂ ਹੈ ਤਾਂ ਹੁੰਦਾ ਨਾ ਵੀ ਅਸੀਂ ਕੰਮ ਕਰਦਾ ਮਹੀਨਾ ਪੂਰਾ ਪੂਰਾ ਮਹੀਨਾ 30 ਦਿਨ ਚਲੇ ਗਏ ਚਾਰ ਛੁੱਟੀਆਂ ਵੀ ਕਰ ਲਈਆਂ ਇੱਕ ਦੋ ਹੋਰ ਆ ਗਈਆਂ ਟੀਚਰਾਂ ਉਹ ਅਗਲੇ ਦਾ ਕੰਮ ਹੋਇਆ ਨਾ ਹੋਇਆ ਆਪਣੇ ਦਾ ਪੂਰਾ ਹੋ ਗਿਆ ਉਹ ਗੱਲ ਇੱਥੇ ਨਹੀਂ ਇਹ ਨਾਲ ਦੀ ਨਾਲ ਟੋਟਾ ਨਾਲ ਦੀ ਨਾਲ ਇਹ ਸਭ ਹੋਈ ਜਾਂਦਾ ਸਾਥ ਸਾਥ ਲਾਹਟ ਉਹ ਨਹੀਂ ਦਾ ਉਹਦਾ ਇਹ ਲਾਹਾ ਕਰੇ ਟੋਟਾ ਕਰੇ ਉਹ ਇਹਨੂੰ ਖਾਣ ਪੀਣ ਉਹ ਲਾਕਾ ਵੱਖਰਾ ਦਾ ਉਹ ਬੜੀ ਜਾਂਦਾ ਸੰਸਾਰ ਦੇ ਵਿੱਚ ਹੋਰ ਤਰ੍ਹਾਂ ਦਾ ਸਾਹ ਹੈ ਤੇ ਤਾਂ ਉਹ ਬੇਪਰਵਾਹ ਕਰਦੇ ਕੋਈ ਉਹਦੇ ਖਿਲਾਫ ਹੈ ਉਹਨੂੰ ਨਹੀਂ ਮੰਨਦਾ ਉਹਦੇ ਅਸੂਲਾਂ ਦੇ ਖਿਲਾਫ ਹੈ ਉਹਦੇ ਹੁਕਮ ਦੇ ਖਿਲਾਫ ਉਹਨੂੰ ਵੀ ਦੇਈ ਜਾਂਦਾ ਕਈ ਵਾਰ ਉਹਨੂੰ ਬਦਲ ਦੇਈ ਜਾਂਦਾ ਐ ਨਹੀਂ ਕਰਦਾ ਵੀ ਇਹ ਤਾਂ ਆਪਾਂ ਤੋਂ ਖਿਲਾਫ ਪਾਰਟੀ ਵਾਲਾ ਇਹਦੇ ਨਾਲ ਹੈ ਉਹਦੇ ਕਰਮ ਦਾ ਆਪਣੇ ਤੇ ਨਹੀਂ ਆਪਣੇ ਸਵਾਰ ਆਪਣੇ ਸਵਾਰ ਨਾਲ ਚੱਲਦਾ ਉਹ ਨਿਰਵੈਰ ਹੋ ਕੇ ਚੱਲਦਾ ਇਹਦੇ ਵੈਰ ਵਿਰੋਧ ਦਾ ਆਪਣੇ ਤੇ ਪ੍ਰਭਾਵ ਨਹੀਂ ਪੈਣਾ ਜੇ ਇਹਦੇ ਵੈਰ ਸਾਡੇ ਵੈਰ ਵਿਰੋਧ ਉਹਦੇ ਉਹਦਾ ਫਿਰ ਨਿਰਵੈਰ ਰਹੇਗਾ ਨਿਰਵੈਰ ਨੇ ਉਹਦੇ ਨਿਰਵੈਰ ਹੋਣ ਦਾ ਸਾਡੇ ਤੇ ਪ੍ਰਭਾਵ ਪੈਂਦਾ ਹੈ ਜੋ ਨਿਰਵੈਰ ਹੀ ਰਹੂਗਾ ਇਹ ਨਿਰਵੈਰ ਦਾ ਉੱਥੇ ਨਾ ਹੋਗੀ ਫਿਰ ਨਿਰਵੈਰ ਹੋਊਗਾ ਕੌਣ ਕਦ ਹੋਊਗਾ ਫਿਰ ਉਹ ਨਿਰਵੈਰ ਹੋਣਾ ਹੀ ਇਸ ਕਰਕੇ ਆਪਣੇ ਗੁਣ ਨਹੀਂ ਉਹਨੇ ਬਦਲੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਤੇ ਹਰ ਜਨ ਨੂੰ ਸਮਝਾ ਗਈ ਗੱਲ ਆਪਣਾ ਗੁਣ ਨਹੀਂ ਕੋਈ ਤੈਂ ਗੁਣ ਵਾਲੇ ਫਿਰ ਫਿਰ ਤੇਰੇ ਕੋਣ ਕੌਣ ਹੈ ਫਿਰ ਇਹਨਾਂ ਜੱਤ ਵਿੱਚ ਕੀ ਫਰਕ ਰਹਿਣੀ ਫਿਰ ਤਾਂ ਮੂਲੇ ਖਤਮ ਹੋ ਜੂਗਾ ਜੋ ਮੂਲ ਹੈ ਗੁਣਾ ਦਾ ਖਜ਼ਾਨਾ ਮੂਲ ਗਿਆ ਨੂੰ ਕਹਿੰਦੇ ਨੇ ਪੂਰੀ ਦਾ ਕੋਈ ਮੁੜ ਤੇ ਰਹਿ ਗਏ ਸੰਸਾਰ ਤਾਂ ਉਗੜ ਜੇ ਉਹਦੇ ਕੋਲੇ ਨਾ ਕੋਲ ਰਹੇ ਤੇ ਫਿਰ ਕੋਲ ਰਹਿ ਕਿੱਥੇ ਜਾਣਗੇ ਇਧਰ ਰਹਿਣੇ ਨਹੀਂ ਕਿਤੇ ਵੜਨੇ ਕਿੱਥੋਂ ਇਹਦੇ ਵੜਨੇ ਨਹੀਂ ਕਿਤੋਂ ਟੈਲੀ ਕਿਤੇ ਨਾ ਕੋਈ ਕਰੂਗੀ ਉਹਦੇ ਨਾਲ ਟੈਲੀ ਕੋਈ ਇਸ ਗੱਲ ਦੀ ਨਹੀਂ ਪਰਵਾਹ ਹੋਰ ਕੀ ਕਰਦਾ ਕਿ ਨਹੀਂ ਕਰਦਾ ਉਹ ਉਹ ਹਿਸਾਬ ਨਾਲ ਚੱਲੀ ਕਹਿੰਦਾ ਮੇਰਾ ਕੀ ਨੁਕਸਾਨ ਕਰਦਾ ਆਪਣੇ ਨਾਲ ਕਿਵੇਂ ਅਸੀਂ ਜਦੋਂ ਕਿਸੇ ਨੂੰ ਦੇਖਦੇ ਹਾਂ ਸਿੱਖ ਨੂੰ ਨਹੀਂ ਸਿੱਖੀ ਤੇ ਠੀਕ ਚੱਲਦਾ ਸਰ ਗੁੱਸਾ ਹੁੰਦਾ ਗਲਤੀ ਹੈ ਉਸ ਨੂੰ ਗਿਆਨ ਤੋਂ ਉਹਨੂੰ ਜਿਹਨੇ ਬਣਾਇਆ ਸਭ ਕੁਝ ਦਿੰਦਾ ਉਹਨੂੰ ਗੁੱਸਾ ਨਹੀਂ ਹੁੰਦਾ ਤੈਨੂੰ ਦੱਸਦਾ ਤਾਂ ਤੂੰ ਕੀ ਦਿੰਦਾ ਅਸੀਂ ਕਿਉਂ ਨੂੰ ਕੀ ਦਿੰਦੇ ਆਦਮੀ ਗੁੱਸਾ ਕਰਦਾ ਉਹ ਜਿਹਨੇ ਸਭ ਕੁਝ ਕੀਤਾ ਉਹ ਗੁੱਸਾ ਨਹੀਂ ਕਰਦਾ ਤਾਂ ਇੰਨਾ ਹੀ ਫਰਕ ਆ ਇਸ ਕਰਕੇ ਬੇਪਰਵਾਹ ਹੈ ਨਹੀਂ ਆਦਮੀ ਦੇ ਗੁਣ ਹੈ ਨਹੀਂ ਗੁਣ ਆਦਮੀ ਦੇ ਬੇਪਰਵਾਹ ਦਾ ਜਦ ਹੁੰਦਾ ਜਦ ਹਰ ਜਨ ਹੋ ਜਾਂਦਾ ਹਰ ਹਰ ਜਨ ਦੋਏ ਉਹ ਜੈ ਸੁਭਾਅ ਹੋ ਜੇ ਗੁਣ ਫਿਰ ਵੀ ਵਿਚਾਰ ਕੁਝ ਫਿਰ ਕੋਈ ਨਹੀਂ ਸੁਣਤ ਚਾਰ ਦਾ ਦਿਸ਼ ਭ੍ਰਮੇ ਦਿਸ ਨਹੀਂ ਹੁੰਦਾ ਦਿਸ ਹੁੰਦਾ ਦਿਸ ਕੁੰਤ ਚਾਰ ਦਾ ਦਿਸ ਭ੍ਰਮੇ ਕਰਮ ਕਿਰਤ ਕੀ ਰੇ ਉਹ ਕਹਿੰਦੇ ਨੇ ਦਿਸ਼ਾ ਉਹ ਵਚਨ ਦਿਸ਼ਾ ਬੋਲਦੇ ਨੇ ਇੱਕ ਵਚਨ ਦਿਸ਼ੇ ਬੋਲਦੇ ਨੇ ਹਿੰਦੀ ਵਾਲੇ ਜਦ ਇੱਕ ਵਚਨ ਕਹਿੰਦੇ ਫਿਰ ਦਿਸ ਬੋਲਦੇ ਨੇ ਜਦ ਬਹੁ ਵਚਨ ਕਹਿੰਦੇ ਨੇ ਫਿਰ ਦਿਸ਼ਾ ਕਹਿੰਦੇ ਬੜਾ ਹਿਸਾਬ ਹੈ ਇੱਕ ਵਚਨ ਛੋਟਾ ਜਿਹਾ ਸਭ ਬੋਲਦੇ ਨੇ ਚਾਰ ਕੁੰਟ ਤੈ ਦਿਸ ਪ੍ਰਮੇ ਚਾਰ ਪਾਸੇ ਚਾਰ ਕੁੰਟਾ ਚਾਰੇ ਤਰਫੋਂ ਔਰ ਦਿਸ਼ਾਵਾਂ ਦਾ ਹੋ ਜਾਂਦਾ ਜੇ ਦਿਸ਼ਾਵਾਂ ਬੋਲਾਂਗੇ ਫਿਰ ਦਾਸ ਹੋ ਜਾਂਦੀਆਂ ਨੇ ਕੁੰਟਾਂ ਜਾ ਰਹੇ ਹੋ ਪੂਰਬ ਪੱਛਮ ਜੇ ਦਿਸ਼ਾਵਾਂ ਬੋਲਾਂਗੇ ਫਿਰ ਸਰਕਲ ਵਿੱਚ ਘੁਰਨੀ ਪੈਂਦੀ ਹੈ ਗੋਲਦਾਰਾ ਕੱਢ ਲੈਂਦੇ ਆ ਗੋਲਦਾਰਾ ਨੇ ਦੱਸ ਦੇ ਸਾਹਮਣੇ ਹੁੰਦੀ ਅੱਠ ਦੇ ਸਾਹਮਣੇ ਦੇ ਨੇ ਫਲੈਟ ਇੱਕ ਆਕਾਸ਼ ਦੇ ਇੱਕ ਪ੍ਰਭ ਜੇ ਗੋਲ ਵਾਲ ਹੈ ਆਪਣੀ ਜਿਵੇਂ ਜ਼ਮੀਨ ਗੋਲ ਹੈ ਗੋਲ ਹੈ ਨਾ ਇਹਦੀਆਂ ਦੱਸ ਦੇ ਸਾਹਮਣੇ ਬਣਦੀ ਆਕਾਸ਼ ਪਤਾਲ ਚਾਰ ਪਾਸੇ ਚਾਰੇ ਖੁੰਝੇ ਹੁਣ ਜਿਹੜਾ ਖੁੰਝਾ ਹੁੰਦਾ ਉਸੇ ਨਾਲ ਦੂਰ ਹੁੰਦਾ ਨਾ ਪਛਮੂ ਪੂਰ ਪਛਮ ਦਾ ਖੁੰਝਾ ਹੁੰਦਾ ਇੱਕ ਉੱਤਰ ਦੱਖਣ ਦਾ ਖੁੰਝਾ ਹੁੰਦਾ ਕਾਰਨ ਹੁੰਦੇ ਨੇ ਉੱਤੇ ਦੋਵੇਂ ਦਿਸ਼ਾਵਾਂ ਮਿਲਦੀਆਂ ਹੁੰਦੀਆਂ ਨੇ ਜੇ ਦੋਵੇਂ ਖੁੰਝਾ ਕੇ ਮਿਲ ਲੋ ਤੇ ਨਾ ਉਹਨੂੰ ਪੂਰਬ ਕਹਿ ਸਕਦੇ ਨਾ ਉਹਨੂੰ ਦੱਖਣ ਕਹਿ ਸਕਦੇ ਦੱਖਣ ਪੂਰਬ ਨੂੰ ਵੀ ਮਿਲਣਾ ਉੱਤਰ ਪੂਰਬ ਨੂੰ ਵੀ ਮਿਲਣਾ ਜਿਵੇਂ ਪੱਛਮ ਦੱਖਣ ਨੂੰ ਵੀ ਮਿਲਣਾ ਪੂਰਬ ਦੱਖਣ ਨੂੰ ਵੀ ਮਿਲਣਾ ਪੂਰਬ ਉੱਤਰ ਨੂੰ ਵੀ ਪੱਛਮ ਉੱਤਰ ਨੂੰ ਵੀ ਮਿਲਣਾ ਪੱਛਮ ਦੱਖਣ ਨੂੰ ਵੀ ਮਿਲਣਾ ਉਹ ਦੋ ਦਿਸ਼ਾਵਾਂ ਨੇ ਮਿਲਣਾ ਉਹ ਦਿਸ਼ਾਵਾਂ ਨੂੰ ਪੁੱਜਿਆ ਚਾਰ ਹੁੰਦੇ ਪੁੱਜੇ ਚਾਰ ਪੁੰਡ ਦਾ ਜਿਸ ਪ੍ਰਭੂ ਦਾ ਜਿਸ ਪ੍ਰਭੂ ਇਸ ਕਰਕੇ ਦਾ ਦਿਸ਼ਾਵਾਂ ਬਣਾ ਕਰਮ ਕਰਤੀ ਕਰਮ ਕਰਤੀ ਜਿਸ ਪ੍ਰਭੂ ਇਹ ਕੀ ਹੈ ਸਾਰੇ ਫਿਰ ਕੇ ਦੇਖ ਲੈ ਕਹਿੰਦੇ ਅਸੀਂ ਧਰਤੀ ਤੇ ਘੁੰਮ ਲੈ ਉੱਤੇ ਥੱਲੇ ਪੂਰਬ ਪਛਮ ਜੋ ਨੰਗਿਆ ਸਮਾਂ ਉਹ ਪਦਾਰ ਚਲਾ ਗਿਆ ਦਹਿਦਸ ਬੜਾ ਤੋਂ ਦਹਿਦਸ ਸਾਨੂੰ ਰੋਕ ਅੱਠ ਦੇ ਸਮਾਂ ਦਾ ਧਰਤੀ ਦੇ ਇਹਨਾਂ ਆਪਾਂ ਫਿਰ ਲਾਂਗੇ ਜਿਹੜਾ ਨੰਗਿਆ ਉਹ ਪਦਾਰ ਚ ਪਿੱਛੇ ਜੋ ਇਤਿਹਾਸ ਹਿਸਟਰੀ ਨੰਗੀ ਉਹ ਹਿਸਟਰੀ ਵੀ ਦੇਖ ਲਈ ਕੀ ਕੀਤਾ ਲੋਕਾਂ ਨੇ ਕੀ ਕਰਦੇ ਨੇ ਆਉਣ ਵਾਲਾ ਵੀ ਨਹੀਂ ਤਾਂ ਸਭ ਜਿੱਦੋਂ ਜਾ ਰਹੇ ਹਾਂ ਅਸੀਂ ਦਿੰਦਾ ਹੀ ਹੈ ਜੋ ਸੰਸਾਰ ਦੀ ਸੋਚ ਆ ਉਧਰ ਨੂੰ ਸੰਸਾਰ ਜਾ ਰਿਹਾ ਹੈ ਇਹ ਤਾਂ ਅੰਦਾਜ਼ਾ ਲੱਗ ਜਾਂਦਾ ਇਹ ਦੇਖ ਲਿਆ ਪਰਮ ਇਹ ਪਰਮ ਦੇ ਵਿੱਚ ਹੀ ਹੈ ਪ੍ਰਭ ਸਾਰੇ ਕਰਮ ਕਰਦੇ ਨੇ ਇਹੀ ਰੇਖ ਹੈ ਰੇਖ ਤਾਂ ਹੈ ਤੁਹਾਡੇ ਤੇ ਰੇਖ ਰੇਖਾ ਤਾਂ ਖਿੱਚ ਹੁੰਦੀ ਹੈ ਕਿਰਤ ਕਰਮ ਕਰਕੇ ਕਾਗਜ਼ ਦਾ ਮਨ ਜਿੱਥੇ ਰੇਖਾ ਖਿੱਚਦੀ ਹੈ ਕਾਗਜ਼ ਉੱਤੇ ਦਾਗ ਲੱਗੇ ਜਾਂਦਾ ਪਰ ਜਿੱਥੇ ਪੈਨਸਲ ਲੱਗੀ ਗਈ ਕਾਗਜ਼ ਕੋਰੇ ਦੇ ਦਾਗ ਲੱਗੇ ਪਰ ਜਿੱਥੇ ਨੇ ਸੋਚ ਲਿਆ ਉੱਥੇ ਹੀ ਦਾਗ ਲੱਗ ਗਿਆ ਚਾਹੇ ਉਹ ਲੰਬੀ ਹੋਗੀ ਸੋਚਦਾ ਰੇਖਾ ਲੰਬੀ ਹੋਗੀ ਛੋਟੀ ਹੋ ਗਈ ਤੇ ਛੋਟੀ ਹੋ ਗਈ ਤੇ ਜਿੱਦੀ ਕਿਲੋ ਵੀ ਖਿੱਚੂਗਾ ਇਹ ਸਾਰੀਆਂ ਰੇਖਾਵਾਂ ਲੇਖਾਂ ਜਿਹੜੀਆਂ ਅਸੀਂ ਬਣਾਈ ਬੈਠੇ ਨਾ ਲੇਖਾ ਉਹਨੂੰ ਰੇਖ ਕਹਿੰਦੇ ਨੇ ਉਹ ਰੇਖਾਵਾਂ ਹੀ ਲੇਖਾ ਹੁੰਦਾ ਹੋਰ ਕੀ ਹੁੰਦਾ ਉਹ ਲਕੀਰਾਂ ਹੀ ਨੇ ਉਹ ਅੱਖਰ ਲਗੀ ਹੀ ਨੇ ਹੋਰ ਕੀ ਹੈ ਸੁਖ ਦੁਖ ਮੁਕਤੀ ਜੋੜ ਸਰੀਰ ਦੀਆਂ ਲੀਰਾਂ ਨੇ ਕੱਪੜੇ ਨੇ ਲੇਖ ਦੀਆਂ ਲਕੀਰਾਂ ਆ ਸੰਸਾਰ ਸਰਦਾਰ ਗਿਆ ਲੀਰਾਂ ਦੇ ਲਕੀਰਾਂ ਪਿੱਛੇ ਜਿਹੜੇ ਜੋੜੇ ਲੀਰਾਂ ਹੋ ਗਏ ਆ ਹੋ ਜਾਣਾ ਪਰ ਲਕੀਰਾਂ ਖਿੱਚਿਆ ਹੀ ਅੰਦਰ ਲੈ ਲਕੀਰਾਂ ਅੰਦਰ ਖਿੱਚ ਲਿਆ ਉਹ ਦੇ ਤੇ ਆਇਆ ਲਕੀਰਾ ਨਹੀਂ ਫਿਰਦਾ ਨੀਰਾ ਧਰਿਆ ਕਪੜੇ ਪਾ ਲਈ ਸੁਖ ਦੁਖ ਮੁਕਤੀ ਜੋਨ ਨਾਨਕ ਲਿਖਿਓ ਲੈ ਸੁਖ ਦੁਖ ਮੁਕਤੀ ਜੋਨ ਐ ਜੀ ਚਲਦੀ ਲਿਖੋ ਧਾਰਮਿਕ ਬੰਦਾ ਵੀ ਜਿੱਥੇ ਸੁਖ ਦੁਖ ਮੁਕਤ ਜੋਨ ਹੋਊ ਤੇ ਮੁਕਤੀ ਨਹੀਂ ਮਿਲਦੀ ਜਿੱਤੇ ਸੁਖ ਦਾ ਉਹਦਾ ਲੇਖਾ ਤੇ ਮੁਕਤੀ ਕਿੱਥੇ ਤੇਰੀ ਪਈ ਚਾਰ ਆ ਗਿਆ ਵੀ ਸੁਖ ਦੁੱਖ ਮੁਕਤ ਜੋ ਚਾਰੇ ਨੇ ਚਾਰੇ ਪਦਾਰਥ ਨੇ ਜੇ ਸੁਖ ਸੁਖ ਨੂੰ ਧਰਮ ਅਰਥ ਚ ਕੀ ਹੈ ਸੁਖ ਸੁਖ ਦੇ ਨਾਲ ਦੁੱਖ ਤਾਂ ਦੂਆ ਪਾਸਾ ਹੋਣਾ ਹੀ ਸੁਖ ਹੀ ਤਾਂ ਜੇ ਦੁੱਖ ਨਾਲ ਜੇ ਦੁੱਖ ਨਹੀਂ ਨਾਲ ਸੁਖ ਦਾ ਕਿਉਂ ਪਤਾ ਲੱਗੂਗਾ ਸੁਖ ਦਾ ਅਨੁਭਵ ਤਾਂ ਹੈ ਜੇ ਦੁੱਖ ਹੈ ਜੇ ਦੁੱਖ ਹੀ ਦੁੱਖ ਦਾ ਕਿਉਂ ਪਤਾ ਲੱਗੂਗਾ ਜੇ ਅਸਲੀ ਹੈਗਾ ਕੋਈ ਸਿੱਕਾ ਤਾਂ ਉਹਦੀ ਨਕਲ ਹੈ ਅਨੁਭਵਿਕੇ ਜੇ ਦੁੱਖੇ ਦੀ ਸੁਖ ਦਾ ਅਨੁਭਵ ਕਰੇ ਲਾਗੇ ਦੇਖਾਂਗੇ ਵਿਆਹ ਜੀ ਭਾਈ ਦੁੱਖ ਹੈ ਜੇ ਦੁੱਖੇ ਨਹੀਂ ਤਾਂ ਸੁਖ ਹੈ ਜੇ ਸੁਖੇ ਨਹੀਂ ਤਾਂ ਦੁੱਖ ਹੈ ਅਸਲ ਚ ਜਿਹੜੀ ਅਵਸਥਾ ਗੁਰਮੁਖ ਦੀ ਹੈ ਸੁਖ ਦੁੱਖ ਤੋਂ ਨਿਆਰੀ ਹੈ ਸੁਖ ਨਹੀਂ ਹੈਗਾ ਉਹਦਾ ਨਾ ਸੁਖ ਨਹੀਂ ਹੈ ਨਾ ਉਹਦਾ ਨਾ ਦੁੱਖ ਹੈ ਸੁਖ ਦੁਖ ਤੋਂ ਨਿਆਰੀ ਹੈ ਸੁਖ ਦੁਖ ਤੋਂ ਨਿਆਰਾ ਹੁੰਦਾ ਪਰ ਉਹ ਸੁਖ ਦਾ ਨਾਮ ਬਦਲ ਗਿਆ ਹੁਣ ਪਰਮ ਸੁਖ ਦੇ ਨਾਲ ਸਰੀਰ ਵਾਲਾ ਸੁਖ ਨਹੀਂ ਹੁੰਦਾ ਸਰੀਰ ਵਾਲਾ ਸੁਖ ਸਰੀਰ ਨਾਲ ਸੰਸਾਰੀ ਸੁਖ ਦੁੱਖ ਰਹੂਗਾ ਜਿਹੜਾ ਪਰਮ ਸੁਖ ਹੈ ਸਹਿ ਸੁਖ ਹੈ ਉਹਦੇ ਸਰੀਰ ਦਾ ਸੁਖ ਨਹੀਂ ਉਹਦੇ ਨਾਲ ਕੰਸਰ ਹੁੰਦਾ ਅਸੀਂ ਸਰੀਰ ਦੇ ਸੰਸਾਰ ਦੇ ਸੁੱਖ ਦੁੱਖ ਨੂੰ ਦੁੱਖ ਨੂੰ ਮੰਨੀ ਬੈਠੇ ਉਹ ਹੈ ਚਾਰ ਕੁੰਟਾ ਦਾ ਉਸ ਦੇ ਵਿੱਚ ਕੀ ਹੈ ਉਹ ਜਿਹੜੀਆਂ ਦੇਵਤਿਆਂ ਦੀਆਂ ਗੱਲਾਂ ਕਰਦੇ ਨੇ ਉੱਪਰ ਆਕਾਸ਼ ਕਿਨ ਉੱਥੇ ਵੀ ਆ ਸੰਸਾਰੀ ਸੁਖ ਦੀਆਂ ਗੱਲਾਂ ਨੇ ਵੀ ਉਹ ਮੁਸਲਮਾਨਾਂ ਵੀ ਇਹ ਕਿਹਾ ਸੁਰਗ ਮਿਲੂਗਾ ਸਾਨੂੰ ਬਹਿਸ਼ਤ ਮਿਲੂਗੀ ਜੰਗ 'ਚ ਸ਼ਹੀਦ ਹੋਵੋਗੇ ਉੱਥੇ ਉਹ ਲਾਲਚੀ ਹੈ ਨਾ ਨਰਕੇ ਚਲੇ ਜਾਓਗੇ ਤੇ ਦੁੱਖ ਮਿਲੂਗਾ ਮੁਕਤ ਜੋ ਮੁਕਤੀ ਇਹ ਜੋ ਨਾਰਕ ਲਿਖੋ ਨੇ ਆ ਲੈ ਲਿਖਣਾ ਨੇ ਇਹਦੇ ਵਾਸਤੇ ਇਹ ਜੋ ਕੁਝ ਸੋਚਦਾ ਰਹੇ ਸੋਚਣਾ ਲੇਖ ਲਿਖਣਾ ਕਿਸੇ ਨੇ ਨਹੀਂ ਲੇਖ ਲਿਖਿਆ ਨਾਨਕ ਕਹਿੰਦਾ ਆਦਮੀ ਨੇ ਆਪਣਾ ਲੇਖ ਲਿਖਿਆ ਆਪਣੀ ਕਾਪੀ ਤੇ ਡੈਰੀ ਤੇ ਆ ਕੁਝ ਲਿਖਿਆ ਡੈਰੀ ਨਹੀਂ ਬਣਾਉਂਦੇ ਬਾਇਓਗ੍ਰਾਫੀ ਉਹ ਹਿਰਦਾ ਛੋਟਾ ਸੀ ਜਿਹੜਾ ਲਿਖਿਆ ਕੋਈ ਹੋਰ ਕਰਾਪਾ ਬਣਾ ਲਿਆ ਨਾ ਡੈਰੀ ਕੋ ਭੁੱਲ ਜਾਵੇ ਸੰਸਾਰੀ ਆਦਮੀ ਨਹੀਂ ਜਾਣੇ ਸੰਸਾਰੀ ਗੱਲਾਂ ਨੂੰ ਯਾਦ ਰੱਖਣਾ ਸੰਸਾਰੀ ਆਦਮੀ ਸੰਸਾਰੀ ਗੱਲਾਂ ਨੂੰ ਦੁਬਾਰਾ ਦੁਬਾਰਾ ਕਰਨਾ ਹੈ ਰਿਕਾਰਡ ਰੱਖਣ ਸੰਸਾਰੀ ਆਦਮੀ ਦੀ ਕਰਨੀ ਜਿਹੜਾ ਸੰਸਾਰੀ ਨਹੀਂ ਸੰਸਾਰ ਤਾਂ ਹੋਇਆ ਔਰ ਭੁੱਲਿਆ ਜਦੋਂ ਨਾਲ ਦੀ ਨਾਲ ਸੰਸਾਰ ਦਾ ਸਭ ਕੁਝ ਭੁੱਲਣ ਵਾਲੀ ਚੀਜ਼ ਹੈ ਯਾਦ ਕਰਨ ਵਾਲੀ ਚੀਜ਼ ਨਹੀਂ ਜਿਹੜੇ ਵਿਦਵਾਨ ਸੰਸਾਰ ਦੀਆਂ ਘਟਨਾਵਾਂ ਨੂੰ ਯਾਦ ਕਰਨ ਵਾਲੀ ਗੱਲ ਕਹਿੰਦੇ ਨੇ ਉਹ ਉਹ ਸੰਸਾਰੀ ਹੋ ਰਹਿਣਗੇ ਉਹ ਸੋਚ ਵੀ ਨਹੀਂ ਸਕਦੇ ਕਦੇ ਗੁਰਬਾਣੀ ਸਿੱਖੀ ਦੀ ਗੱਲ ਸਿੱਖ ਦਾ ਬਣਾ ਸੋਚ ਵੀ ਨਹੀਂ ਸਕਦੇ ਉਹ ਸੰਸਾਰੀ ਵਤਨ ਘਟਨਾਵਾਂ ਸੰਸਾਰੀ ਇਤਿਹਾਸ ਸੰਸਾਰੀ ਗੁਰਦੁਆਰਿਆਂ ਦੇ ਬਿਲਡਿੰਗਾਂ ਸੰਸਾਰੀ ਚੀਜ਼ਾਂ ਸਮਾਨ ਸੰਸਾਰੀ ਉਹਦਾ ਰਿਕਾਰਡ ਕੀ ਬੈਠੇ ਨੇ ਬੁਰੀ ਤਰ੍ਹਾਂ ਨਾਲ ਜੁੜੇ ਹੋਏ ਨੇ ਸੰਸਾਰ ਕੋਈ ਤਾਂ ਲੇਖ ਲਈ ਬੈਠੇ ਪਾਟੂ ਬਦੋ ਲੇਖਾ ਨਾਨਕ ਤਿਨ ਕਾ ਲੇਖਾ ਇਹਦਾ ਪਾਟਣਾ ਦੀ ਲੇਖਾ ਤੁਸੀਂ ਨੂੰ ਪੱਕਾ ਨਹੀਂ ਬੈਠੇ ਇਹ ਲੋਕ ਸੰਸਾਰੀ ਨੇ ਜਿਹਦੇ ਵੀ ਇਤਿਹਾਸ ਨਾਲ ਜੁੜੇ ਨੇ ਇਹ ਤਾਂ ਭੁੱਲਣ ਵਾਲੀ ਚੀਜ਼ ਹੈ ਕਦੇ ਜ਼ਿਕਰ ਨਹੀਂ ਕੀਤਾ ਗੁਰੂ ਘਰ ਦੇ ਵਿੱਚ ਬਾਣੀ ਵਿੱਚ ਗੁਰਬਾਣੀ ਵਿੱਚ ਜੋ ਘਟਨਾਵਾਂ ਇਹਨਾਂ ਨੇ ਵਰਤੀਆਂ ਜੇ ਬਾਬਰ ਨੇ ਉਹ ਨਾਨਕ ਨੂੰ ਜੇਲ੍ਹ ਚ ਦਿੱਤਾ ਭਲਾ ਕਿਸੇ ਅਫਸਰ ਨੇ ਬਾਬਰ ਨੇ ਕਿਉਂ ਦਿੱਤਾ ਉਹ ਕਿਸੇ ਅਫਸਰ ਨੇ ਦਿੱਤਾ ਕੋਈ ਗੱਲ ਹੋ ਗਈ ਹੋ ਪਰ ਗੁਰਬਾਣੀ ਦੇ ਕਿਹਦਾ ਰਿਕਾਰਡ ਨਹੀਂ ਹੁੰਦਾ ਸਰ ਦਸਮ ਗ੍ਰੰਥ ਦੇ ਵਿੱਚ ਰਿਕਾਰਡ ਹੈ ਜਮਾ ਕੀਤੀਆਂ ਦਾ ਹੋਈਆਂ ਜਿਹੜੀ ਰਿਕਾਰਡ ਕਿਸ ਐਂਗਲ ਤੋਂ ਕੀਤਾ ਕਿੰਨਾ ਕੁ ਕੀਤਾ ਇਹ ਗੱਲ ਸੀ ਇਤਿਹਾਸ ਤੋਂ ਬਚਣ ਵਾਸਤੇ ਜੇ ਤੁਸੀਂ ਰਿਕਾਰਡ ਰੱਖਣਾ ਬੋਲਣਾ ਵੀ ਹੈ ਕਿਸੇ ਤੱਕ ਕਿਹੜੇ ਹੱਦ ਤੱਕ ਕਿਹੜੇ ਕਿੱਥੇ ਤੱਕ ਬੋਲਣਾ ਤੋਂ ਬਾਅਦ ਹੀ ਬੋਲਣਾ ਬਹੁਤ ਬੜੀ ਗੱਲ ਸੀ ਉੱਥੇ ਲਿਖੀ ਇਹਨਾਂ ਨੂੰ ਕੀ ਪਤਾ ਵੀ ਕੀ ਹੈ ਕਿੰਨਾ ਸ਼ਾਰਟ ਔਰ ਬਰੀਫ ਗੱਲ ਕਹੀ ਟੂ ਦੀ ਪੁਆਇੰਟ ਗੱਲ ਕਹੀ ਜਿਹੜਾ ਵਿਦਵਾਨ ਹੈ ਜਿਹੜਾ ਇਹਨੇ ਸ਼ਾਰਟ ਦੇ ਵਿੱਚ ਗੱਲ ਲਿਖੀ ਇਤਿਹਾਸ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਸਿਰ ਬੋਲਣ ਦੀ ਵੀ ਨਹੀਂ ਹੈ ਕਿ ਦਾਇਰੇ 'ਚ ਤੁਸੀਂ ਗੱਲ ਕਰਨੀ ਕਿੰਨੀ ਉਹ ਗੱਲ ਕਰਨੀ ਇਤਿਹਾਸ ਅਸੀਂ ਇਹ ਹਾਂ ਇਤਿਹਾਸਕਾਰ ਆਪਣੇ ਬੰਦਾ ਕਹਿੰਦਾ ਇੱਕ ਕਮਜ਼ੋਰ ਹੋਵੇ ਉਹਨੂੰ ਉੱਤੇ ਗੱਲ ਰੱਖਦਾ ਉਹ ਸਾਬਤ ਕਰਦਾ ਵੀ ਧਰਮੀ ਹੈ ਤੇ ਦੂਰ ਜਿਹੜਾ ਹੈਗਾ ਬਾਕੀ ਚਾਹੇ ਹੋਵੇ ਚਾਹੇ ਨਾ ਆਪਣੇ ਵੱਲੋਂ ਪੱਖ ਸਾਡੇ ਬੰਦੇ ਬਹਾਦਰ ਸੀ ਦੂਏ ਬਹਾਦਰ ਨਹੀਂ ਸੀ ਉੱਥੇ ਨਹੀਂ ਸੰਤੁਲਿਤ ਗੱਲ ਕਹੀ ਹੋਈ ਹੈ ਸੰਤੁਲਿਤ ਸੰਤੁਲਿਤ ਦ੍ਰਿਸ਼ਟੀਕੋਣ ਨਾਲ ਗੱਲ ਕਰਨੀ ਜਿਹੜੀ ਹੈ ਚਾਹੇ ਉਹ ਆਪਣੇ ਤੀਰ ਲਗਿਆ ਭਈ ਜੀਤ ਮੇਰੀ ਕਿਰਪਾ ਕਾਲ ਗੇਰੀ ਨਾਲੇ ਕਹਿ ਜਿਹੜੇ ਕਹਿ ਭਈ ਜੀਤ ਮੇਰੀ ਕਹਿਣਾ ਪਿਆ ਸੰਸਾਰੀ ਬੋਲੀ ਪਰ ਕਿਰਪਾ ਕਾਲ ਘੇਰੀ ਜਿਹੜੇ ਕਹਿ ਕੇ ਸਾਬਤ ਕਰਤਾ ਭਈ ਮੇਰੀ ਨਹੀਂ ਹੈ ਇਹ ਮਨਜ਼ੂਰ ਸੀ ਪਰਮੇਸ਼ਰ ਨੂੰ ਇਦਾਂ ਕਿਰਪਾ ਕਾਲ ਗੇਰੀ ਭਾਵੇਂ ਮੇਰੀ ਜੇ ਤੋਈ ਪਰ ਪਰਮੇਸ਼ਰ ਦੀ ਕਿਰਪਾ ਨਾਲ ਹੋਈ ਹੈ ਮੇਰੀ ਕੋਈ ਅਫਰਟ ਨਹੀਂ ਸੀ ਮੇਰੀ ਮਰਜ਼ੀ ਨਾਲ ਨਹੀਂ ਹੋਈ ਮੇਰੀ ਜੀਤ ਤਾਂ ਉਹੀ ਕਹੂੰਗਾ ਜਿਹਦੀ ਜਿੱਤ ਹੋਈ ਹੈ ਉਹ ਜੁੱਤ ਜੇ ਦੂਸਰੇ ਬੰਦੇ ਨੇ ਲਿਖਿਆ ਹੁੰਦਾ ਗ੍ਰੰਥ ਤਾਂ ਆਪਣ ਤਾਂ ਉਹ ਜਿੱਤ ਕਹਿੰਦਾ ਆਪਣੀ ਕਹਿੰਦੇ ਉਹ ਬਾਇਓਗ੍ਰਾਫੀ ਚੱਲਦੀ ਹੈ ਉਹਦੇ ਵਿੱਚ ਜਗ੍ਹਾ ਜਗ੍ਹਾ ਤੁਸੀਂ ਕਹੀ ਜਾਂਦੇ ਪਰਸਨ ਦਾ ਲਿਖਿਆ ਤੇ ਮਤ ਨਹੀਂ ਮਾਰੀ ਹੋਈ ਹੋਰ ਉਹ ਬਿਦ ਪੂਰਬ ਕੀ ਹੋ ਪਿਆ ਜਿਸ ਤਰ੍ਹਾਂ ਵਾਇਗਰ ਵੀ ਹੈ ਸ਼ਾਹ ਸੰਗਰਾਮ ਸਭੋ ਸ਼ਾਹ ਦੀ ਗੱਲ ਕੀਤੀ ਹੈ ਦੂਜੇ ਵਾਇਗਰ ਵੀ ਚੱਲਦੀ ਹੈ ਪੈਰਾਗ੍ਰਾਫ ਤਾਂ ਉਹੀ ਲਿਖੂਗਾ ਨਾ ਜਿਹਦੀ ਆਪਣੀ ਦੂਸਰਾ ਬੰਦਾ ਜੇ ਲਿਖਦਾ ਉਹ ਆਪਣੀ ਕਿਵੇਂ ਲਿਖੂ ਮੈਂ ਤੀਰ ਕੀਤੇ ਮੈਂ ਕੱਢਿਆ ਤੀਰ ਮੈਂ ਮਾਰਿਆ ਹੈ ਉਹ ਕਿਵੇਂ ਲਿਖ ਦਿੰਦਾ ਇਹ ਪੁਆਇੰਟ ਹੈ ਇਹ ਪੁਆਇੰਟ ਇੱਕ ਪੁਆਇੰਟ ਪੋਵਰਟੀ ਕਾ ਕਾਰਨ ਕਰਤਾ ਸੋ ਇਹ ਤਾਂ ਸਾਫ ਹੁੰਦਾ ਜਿਹੜੇ ਬੋਲਣ ਵਾਲੇ ਨੇ ਉਹਨਾਂ ਨੇ ਨਾ ਪੜਿਆ ਨਾ ਉਹਨਾਂ ਨੂੰ ਅਕਲ ਹੈ ਅਕਲ ਤਾਂ ਵੀ ਖਾਲੀ ਨੇ ਬਿਲਕੁਲ ਅਕਲ ਵਾਲਾ ਕੋਈ ਕੰਮ ਨਹੀਂ ਉਹਨਾਂ 'ਚ ਵਿਰੋਧ ਕਰਨਾ ਹੀ ਉਹਨਾਂ ਦਾ ਉਹ ਹੈ ਤਾਂ ਹੀ ਕੋਈ ਪੁੱਛਦਾ ਨਹੀਂ ਪੁੱਛਦਾ ਕੌਣ ਕੋਈ ਕੋਈ ਸੁਣਦਾ ਹੀ ਨਹੀਂ ਉਹਨਾਂ ਨੂੰ ਐਡੀ ਗੱਲ ਯਾਰ ਜੀ ਪਤਾ ਲੱਗਦਾ ਬੜਾ ਅੱਛਾ ਉਹਦੇ ਦੇਖਦੇ ਨੇ ਜਿਹੜੇ ਪਾਗਲ